ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਦੋ ਨੁਕਸ ਪਿੰਡ ਦੇ ਚੌਧਰੀ ਦੀ ਲੜਕੀ ਮੁਟਿਆਰ ਹੋ ਗਈ ਅਤੇ ਚੌਧਰੀ ਦੀ ਪਤਨੀ ਉੱਠਦੇ ਬੈਠਦੇ ਲੜਕੀ ਦੇ ਹੱਥ ਪੀਲੇ ਕਰਕੇ ਸੁਰਖਰੂ ਹੋਣ ਲਈ ਹਰ ਵਕਤ ਚੌਧਰੀ ਸਾਹਿਬ ਨੂੰ ਯਾਦ ਕਰਾਉਂਦੀ ਰਹਿੰਦੀ ਸੀ ਕਿ ਸਾਡੀ ਬੇਟੀ ਸਾਡੀ ਲੜਕੀ ਮੁਟਿਆਰ ਹੋ ਗਈ ਹੈ ਆਖਰ ਇੱਕ ਦਿਨ ਚੌਧਰੀ ਸਾਹਿਬ ਨੇ ਨਾਈ ਨੂੰ ਬੁਲਾ ਭੇਜਿਆ ਤੇ ਉਸ ਨੂੰ ਲੜਕੀ ਲਈ ਅੱਛਾ ਵਰ ਲੱਭਣ ਦਾ ਆਦੇਸ਼ ਚਾੜ ਦਿੱਤਾ ਨਾਈ ਕਹਿਣ ਲੱਗਾ ਚੌਧਰੀ ਜੀ ਕੁਝ ਦੱਸੋ ਕਿ ਲੜਕਾ ਕਿਹੋ ਜਿਹਾ ਹੋਵੇ ਉੱਤਨ ਵੀ ਚੌਧਰੀ ਸਾਹਿਬ ਨੇ ਕਿਹਾ ਲੜਕਾ ਦੇਖਣ ਪਾਖਣ ਨੂੰ ਫਵਦਾ ਹੋਵੇ ਅੱਛਾ ਘਰ-ਬਾਰ ਹੋਵੇ ਜ਼ਮੀਨ ਜਾਇਦਾਦ ਵਾਲਾ ਹੋਵੇ ਇਲਾਕੇ ਵਿੱਚ ਨਾਉ ਚੱਲਦਾ ਹੋਵੇ ਸਰਕਾਰੀ ਦਰਬਾਰੇ ਵੀ ਰਸੂਖ ਹੋਵੇ ਸ਼ਰੀਫ ਹੋਵੇ ਇਤਿਆਦ ਕਾਫੀ ਕੁਝ ਗਿਣਾ ਦਿੱਤਾ ਸਭ ਕੁਝ ਸੁਣ ਕੇ ਨਾਈ ਕਹਿਣ ਲੱਗਾ ਚੌਧਰੀ ਸਾਹਿਬ 16 ਕਲਾ ਸੰਪੂਰਨਤਾ ਰਾਮ ਵੀ ਨਹੀਂ ਸੀ ਬੰਦਾ ਕਿਵੇਂ ਹੋ ਸਕਦਾ ਹੈ ਸੋ ਅਜਿਹਾ ਕੋਈ ਬੰਦਾ ਸੰਸਾਰ ਵਿੱਚ ਨਹੀਂ ਮਿਲ ਸਕਦਾ ਜਿਸ ਵਿੱਚ ਇੱਕ ਦੋ ਕਮੀਆਂ ਨਾ ਹੋਣ ਸੁਣ ਕੇ ਚੌਧਰੀ ਸਾਹਿਬ ਕਹਿਣ ਲੱਗੇ ਇੱਕ ਦੋ ਨੁਕਸਾਂ ਦੀ ਕੋਈ ਗੱਲ ਨਹੀਂ ਬਾਕੀ ਉੰਜ ਠੀਕ ਠਾਕ ਹੋਵੇ ਜਿੱਥੇ ਜਿੱਥੇ ਨਾਈ ਨੂੰ ਪਤਾ ਲੱਗਾ ਨਾਈ ਨੇ ਜਾ ਕੇ ਦੇਖਿਆ ਪਰਖਿਆ ਇੱਕ ਥਾਂ ਗੱਲ ਠੀਕ ਦੇਖ ਕੇ ਰਿਸ਼ਤਾ ਪੱਕਾ ਕਰ ਦਿੱਤਾ ਸ਼ਾਦੀ ਦੀ ਤਰੀਕ ਤੈਅ ਹੋ ਗਈ ਲਾੜਾ ਬਰਾਤ ਲੈ ਕੇ ਆ ਗਿਆ ਜਦ ਫੇਰੇ ਹੋਣ ਲੱਗੇ ਅਜੇ ਦੋ ਹੀ ਫੇਰੇ ਹੋਏ ਸੀ ਲੜਕਾ ਉੱਠ ਕੇ ਖੜਾ ਹੋਇਆ ਸਾਰੇ ਘਬਰਾ ਗਏ ਜਦ ਲਾੜੇ ਨੂੰ ਕਾਰਨ ਪੁੱਛਿਆ ਗਿਆ ਤੇ ਲੜਕਾ ਕਹਿਣ ਲੱਗਾ ਵੀ ਮੈਨੂੰ ਟੱਟੀ ਆ ਗਈ ਹੁਣ ਨਹੀਂ ਰੁਕ ਸਕਦਾ ਬਾਕੀ ਫੇਰ ਆ ਕੇ ਕਰਾਵਾਂਗਾ ਸਭ ਨੇ ਸਮਝਾਇਆ ਪਰ ਲੜਕਾ ਨਾ ਮੰਨਿਆ ਅਤੇ ਗੰਢ ਛੁਡਾ ਕੇ ਭੱਜ ਗਿਆ ਥੋੜੀ ਦੇਰ ਪਿੱਛੋਂ ਆਇਆ ਅਤੇ ਫੇਰ ਫੇਰਿਆਂ ਤੇ ਬੈਠ ਗਿਆ ਲੜਕੀ ਦੇ ਬਾਪ ਨੇ ਨਾਈ ਨੂੰ ਧੌਣ ਤੋਂ ਪਕੜ ਲਿਆ ਅਤੇ ਕਹਿਣ ਲੱਗਾ ਆਹ ਲੜਕਾ ਮੇਰੀ ਲੜਕੀ ਲਈ ਦੇਖੇ ਨਾਈ ਕਹਿਣ ਲੱਗਾ ਚੌਧਰੀ ਸਾਹਿਬ ਤੁਸੀਂ ਹੀ ਦੱਸੋ ਲੜਕਾ ਕਿਹੜੇ ਪਾਸਿਓਂ ਮਾੜਾ ਹੈ ਸੁੰਦਰ ਹੈ ਜਵਾਨ ਹੈ ਫੱਬ ਦੀ ਬਰਾਤ ਲੈ ਕੇ ਆਇਆ ਹੈ ਘਰ-ਬਾਰ ਚੰਗਾ ਹੈ ਡੰਗਰ ਵੱਛਾ ਚੰਗਾ ਹੈ ਮਕਾਨ ਚੰਗਾ ਜ਼ਮੀਨ ਜਾਇਦਾਦ ਚੰਗੀ ਕੀ ਨਹੀਂ ਹੈ ਇਸ ਕੋਲੇ ਤੁਸੀਂ ਆਪ ਹੀ ਕਿਹਾ ਸੀ ਇੱਕ ਦੋ ਕਮੀਆਂ ਦੀ ਕੋਈ ਗੱਲ ਨਹੀਂ ਸੋ ਇਸ ਵਿੱਚ ਵੀ ਕੇਵਲ ਦੋ ਹੀ ਨੁਕਸ ਹਨ ਤੇ ਉਹ ਬੜੀ ਹੈਰਾਨੀ ਨਾਲ ਪੁੱਛਣ ਲੱਗਾ ਪਿੰਡ ਦਾ ਚੌਧਰੀ ਵੀ ਕਿਹੜੇ ਤੋਂ ਨੁਕਸਾਨ ਤੇ ਕਹਿਣ ਲੱਗਾ ਪਹਿਲਾਂ ਵੀ ਇਸ ਦੀ ਆਪਣੀ ਅਕਲ ਹੈ ਨਹੀਂ ਤੇ ਦੂਸਰਾ ਕਿ ਇਹ ਕਿਸੇ ਦੀ ਮੰਨਦਾ ਨਹੀਂ ਤੀਸਰੀ ਜੇ ਕੋਈ ਇਸ ਵਿੱਚ ਕਮੀ ਹੈ ਤਾਂ ਦੱਸੋ ਜੁੱਤੀ ਤੁਹਾਡੀ ਤੇ ਸਿਰ ਮੇਰਾ ਸੋ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੇ ਉਸ ਦੇ ਧਰਮ ਪੁੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਬਾਕੀ ਸਮਰਥਕਾਂ ਵਿੱਚ ਵੀ ਇਹੋ ਦੋ ਨੁਕਸਾਨ ਦੇਖਣ ਨੂੰ ਬੜੇ ਸੋਹਣੇ ਪੜ੍ਹੇ ਲਿਖੇ ਵਿਦਵਾਨ ਹੂੜ ਮਤ ਵਾਲੇ ਮਿਸ਼ਨਰੀ ਕਾਲਜਾਂ ਦੇ ਸੰਚਾਲਕ ਅਤੇ ਹੋਰ ਕੰਮਾਂ ਵਿੱਚ ਪ੍ਰਵੀਨ ਜਾਪਦੇ ਹਨ ਪਰ ਅੰਦਰੋਂ ਖਾਲੀ ਹਨ ਦਸਮ ਗ੍ਰੰਥ ਨੂੰ ਸਮਝਣ ਦੀ ਆਪਣੀ ਅਕਲ ਨਹੀਂ ਕਿਸੇ ਹੋਰ ਤੋਂ ਅਕਲ ਲੈਣੀ ਨਹੀਂ ਪ੍ਰੋਫੈਸਰ ਸਾਹਿਬ ਜੀ ਨੂੰ ਆਪਣਾ ਮਾਰਗਦਰਸ਼ਕ ਮੰਨਦੇ ਹਨ ਪਰ ਉਹਨਾਂ ਦੀਆਂ ਪ੍ਰਮਾਣਿਤ ਗੱਲਾਂ ਖੰਡਾ ਪਹੌਲ ਅੰਮ੍ਰਿਤ ਵੇਲੇ ਨਿਤਨੇਮ ਆਦਿ ਮੰਨਣ ਤੋਂ ਮੁਨਕਰ ਹਨ ਅਰਦਾਸ ਦੀ ਪਹਿਲੀ ਪੌੜੀ ਨੂੰ ਪ੍ਰੋਫੈਸਰ ਸਾਹਿਬ ਸਿੰਘ ਜੀ ਦਸਮ ਪਿਤਾ ਕਿਰਤਮਾ ਪਰਵਾਨਦੇ ਹਨ ਕਾਲਾ ਅਫਗਾਨਾ ਅਤੇ ਉਸ ਦੇ ਸਮਰਥਕ ਕਿਸੇ ਸਾਕਤ ਬ੍ਰਾਹਮਣ ਦੀ ਲਿਖੀ ਭਗਵਤੀ ਦੇਵੀ ਦੀ ਉਸਤਤੀ ਆਖਦੇ ਹਨ ਜਦੋਂ ਇਹਨਾਂ ਆਪ ਅੰਮ੍ਰਿਤ ਛਕਿਆ ਤਾਂ ਪੰਜਾਂ ਪਿਆਰਿਆਂ ਨੇ ਪੰਜ ਬਾਣੀਆਂ ਵਿੱਚ ਜਾਪ ਸਹਿਬ ਸੁਦਾ ਸਵਈਏ ਅਤੇ ਕਬਿਓ ਬਾਚ ਬੇਨਤੀ ਚੋਪੀ ਪੜੀ ਸੀ ਪਰ ਹੁਣ ਇਹ ਇਹਨਾਂ ਬਾਣੀਆਂ ਤੋਂ ਮੁਨਕਰ ਹੋ ਕੇ ਗੁਰੂ ਤੋਂ ਬੇਮੁਖ ਹੁੰਦੇ ਹਨ ਬ੍ਰਾਹਮਣ ਵਾਂਗ ਮਾਸ ਖਾ ਕੇ ਥੁੱਕਦੇ ਫਿਰਦੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪਰਾਇਆ ਤਨ ਅਤੇ ਪਰਾਇਆ ਧੰਦ ਭੋਗਣ ਵਾਲੇ ਨੂੰ ਤਰਕਾਰਦੀ ਹੈ ਪਰ ਇਹ ਸਾਰੇ ਕਾਮਰੇਡੀ ਇਸ ਰਿਸ਼ਵਤਖੋਰ ਅਤੇ ਬਲਾਤਕਾਰੀ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਮਹਾਨ ਵਿਦਵਾਨ ਗੁਰਮੁਖ ਅਤੇ ਸਿੱਖਾਂ ਦੀ ਗੰਗਾ ਦਾ ਆਕਾਸ਼ ਗੰਗਾ ਦਾ ਧਰੂ ਤਾਰਾ ਇਹਨਾਂ ਸ਼ਬਦਾਂ ਨਾਲ ਨਿਵਾਜਦੇ ਹਨ ਪਿਛਲੀ ਸਦੀ ਵਿੱਚ ਕਿਸੇ ਮਹਾਨ ਵਿਦਵਾਨ ਨੇ ਸੰਤ ਅਤਰ ਸਿੰਘ ਜੀ ਮਸਤੂਆਣਾ ਭਾਈ ਰਣਧੀਰ ਸਿੰਘ ਜੀ ਅਤੇ ਹੋਰ ਪ੍ਰਾਤਨ ਮਹਾਪੁਰਸ਼ਾਂ ਦੇ ਵਿਰੁੱਧ ਇੱਕ ਵੀ ਲਾਈਨ ਕਿਤੇ ਨਹੀਂ ਲਿਖੀ ਬਲਕਿ ਕਾਨ ਸਿੰਘ ਨਾਬਾ ਜੀ ਨੇ ਮਹਾਨ ਕੋਸ਼ ਦੇ ਪੰਨਾ ਨੰਬਰ 52 ਦੇ ਸਾਹਮਣੇ ਸੰਤਾਂ ਦੀ ਫੋਟੋ ਲਗਾ ਕੇ ਹੇਠਾਂ ਸ਼੍ਰੀਮਾਨ ਸੰਤ ਅਤਰ ਸਿੰਘ ਜੀ ਲਿਖਿਆ ਹੈ ਨਾਲ ਹੀ ਜੀਵਨ ਚਲਿਕ ਵਿੱਚ ਦੱਸਿਆ ਹੈ ਕਿ ਸੰਤਾਂ ਨੇ ਸਿੱਖ ਧਰਮ ਦਾ ਪ੍ਰਚਾਰ ਕਰਕੇ ਹਜ਼ਾਰਾਂ ਪ੍ਰਾਣੀਆਂ ਨੂੰ ਸਮਾਰਗ ਪਾਇਆ ਸੰਤ ਜੀ ਪੂਰੇ ਕਰਮਯੋਗੀ ਅਤੇ ਤਿਆਗੀ ਸਨ ਦੂਸਰੇ ਪਾਸੇ ਇੰਦਰ ਸਿੰਘ ਘੱਗਾ ਅਤੇ ਸਬਰਾਂ ਦਾ ਟੋਲਾ ਇਹਨਾਂ ਦੀ ਨਿੰਦਾ ਕਰਦਾ ਹੈ ਗੁਰੂ ਸਾਹਿਬ ਦਾ ਫਰਮਾਨ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਅਕਾਲ ਉਸਤਤ ਵਿੱਚ ਪਰ ਦੋ ਨੁਕਸਾਂ ਦੇ ਮਾਲਕ ਆਖਦੇ ਹਨ ਜਿਨ ਤਰਕ ਕੀਓ ਤਿਨ ਹੀ ਪ੍ਰਭ ਪਾਇਓ ਨਿਰਣਾ ਕੀ ਨਿਕਲਦਾ ਓਏ ਵਿਚਾਰੇ ਕਿਆ ਕਰਹੇ ਜਾ ਭਾਗ ਧੁਰ ਮੰਦੇ ਅੰਗ 316 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ